ਚੌਪਈ ਚੰਚਲ ਸੈਣ ਨਿਰਵਤਿਕ ਨਰ ਵਾਰੇ ਅਵਰ ਨਿਰਵਤਤਾ ਕੀ ਨਹ ਸਰ ਚੰਚਲ ਦੇ ਤਾਕੇ ਕਰਦਾਰਾ ਤਾ ਸਮ ਦੇਵ ਨਾ ਦੇਵ ਕੁਮਾਰਾ ਸੁੰਦਰਤਾ ਇਹ ਕਹੀ ਨਾ ਆਵੈ ਜਾ ਕੋ ਮਦਨ ਹੀਰ ਲਲਚਾਵੈ ਜੋਬਨ ਜੀਵ ਅਦਿਕ ਤੇ ਧਰੀ ਮੈਂ ਸੋ ਨਾਰ ਭਰਤ ਜਨ ਭਰੀ ਤਾਕੇ ਏਕ ਧਾਮ ਸੁਧ ਭਇਓ 20 ਬਰਸ ਕੋ ਹੋਵੈ ਮਰ ਗਇਓ ਰਣੀਐ ਬਾਡਾ ਸੂਕ ਅਪਾਰਾ ਜਾਂ ਤੇ ਸਭ ਬਿਸਰਾ ਘਰ ਬਾਰਾ ਤਾ ਇੱਕ ਪੂਤ ਸ਼ਾਹ ਕੋ ਆਇਓ ਤੇਜਵਾਨ ਦੁਤ ਕੋ ਜਨ ਜਾਇਓ ਜੈ ਸੋ ਤਿਹ ਸੁਤ ਕੋ ਥੋ ਰੂਪਾ ਤੈ ਸੋ ਹੀ ਤਿਹ ਲਗਤ ਸਰੂਪਾ ਜਬ ਰਾਣੀ ਸੋ ਪੁਰਖ ਨਿਹਾਰਾ ਲਾਜ ਸਾਜ ਤਜ ਹਿਰਦੈ ਵਿਚਾਰਾ ਯਾ ਸੋ ਕਾਮ ਭੋਗ ਅਬ ਕਰੀਐ ਨਾ ਤਨ ਮਾਰ ਛੁਰਕੀਆ ਮਰੀਐ ਜਬ ਉਹ ਕਰ ਰਾਹ ਆਵੇ ਚੰਚਲ ਦੇਖਣ ਕਉ ਤੇ ਜਾਵੇ ਇੱਕ ਦਿਨ ਤਾਕੇ ਨਾਥ ਨਿਆਰੀ ਇਹ ਵਿਦ ਸੋ ਤੇ ਬਾਤ ਉਚਾਰੀ ਕਿਹ ਨਿਮਿਤ ਏਠਾਂ ਤੂੰ ਆਈ ਫੇਰ ਰਹੀ ਕਿਹ ਕਾਹ ਤ੍ਰਿਗ ਲਾਈ ਤਵ ਰਾਣੀ ਇਹ ਭਾਂਤ ਉਚਾਰੋ ਸੁਨੋ ਨਿਰਪਤ ਤੁਮ ਬਚਨ ਹਮਾਰੋ ਜਸ ਤਵ ਸੁਤ ਸੁਰ ਲੋਕ ਸਿਧਾਇਓ ਸੋ ਧਰ ਰੂਪ ਦੁਤੀਐ ਜਨ ਆਇਓ ਤੇ ਤੁਮ ਮੁਰ ਢਿਗ ਸੇ ਸੁਆਵੋ ਅਮਰੇ ਚਿਤ ਕੋ ਤਾਪ ਮਿਟਾਵੋ ਮੂਰਖ ਭੇਦ ਅਭੇਦ ਨਾ ਪਾਇਓ ਤਾਹੇ ਬੁਲਾਏ ਆਪ ਲੈ ਆਇਓ ਨਿਰਪੁਨ ਤੇ ਭਰੂਆਪਨ ਕਰਿਓ ਭਲੋ ਬੁਰੋ ਨਾ ਵਿਚਾਰ ਵਿਚਰਿਓ ਭਰੂਆ ਕੀ ਕਿਰਿਆ ਕਹਿ ਕਰਿਓ ਚਾਰ ਵਿਚਾਰ ਕਛੂ ਨਾ ਵਿਚਰਿਓ ਦੂਤੀ ਪਠਾਉਣ ਤੇ ਤ੍ਰਿਯ ਬਚੀ ਭੂਪਤ ਕੀ ਦੂਤੀ ਕਰ ਰਚੀ ਤਾਹੇ ਸੇਜ ਕੇ ਨਿਕਟ ਆਵੈ ਪਰੋ ਪਰੋ ਭੋਜਨ ਤੇ ਖਵਾਵੈ ਕਹੈ ਸੋ ਸੁਤ ਮੁਰਕੀ ਅਨੁਹਾਰਾ ਤਾਤੇ ਯਾ ਸੰਗ ਹਮਰੋ ਪਿਆਰਾ ਜੋ ਤ੍ਰਿਤਾ ਕੋ ਭੋਜ ਖੁਵਾਰੈ ਰਾਣੀ ਝਜਕ ਤਾਹੇ ਤ੍ਰਿਏ ਡਾਰੈ ਇਹ ਮੋਰੇ ਸੁਤ ਕੀ ਅਨੁਹਾਰਾ ਪਲੋ ਪਲੋ ਚਈਤ ਤਿਹ ਖਵਾਰਾ ਨਿਕਟ ਆਪਣੇ ਤਾਹੇ ਸੁਆਵੈ ਤੇ ਢਿਗ ਆਪਣੀ ਸੇਜ ਵਿਛਾਵੈ ਜਬ ਤਾਂ ਸੰਗ ਨਿਰਪਤ ਸਵੈ ਜਾਵੈ ਤ੍ਰੀਏ ਤ੍ਰਿਤਾ ਸੰਗ ਭੋਗ ਕੁਮਾਵੈ ਕਸ ਕਸ ਰਮੈ ਜਾਰ ਕੇ ਸੰਗਾ ਦਲ ਮਲ ਤਾਹੇ ਕਰੈ ਸਰਬੰਗਾ ਭਾਂਤ ਭਾਂਤ ਤਨ ਭੋਗ ਕਮਾਈ ਸੋਏ ਰਹਿ ਤਿਉਹੀ ਲਪਟਾਈ ਇੱਕ ਦਿਨ ਗਈ ਜਾਰ ਪਹਿਰਾਨੀ ਸੋਦ ਜਗਾ ਨਿਰਪਤ ਅਭਿਮਾਨੀ ਮੁਖ ਚੁੰਬਨ ਤੇ ਤਾਹੇ ਨਿਹਾਰਾ ਤ੍ਰਿਗ ਤ੍ਰਿਗ ਬਚ ਹੋਇ ਕੋ ਬੋਚਾਰਾ ਦੋਹਰਾ ਮੈਂ ਇਹ ਬੋਲੀ ਪੂਗਤ ਕਰ ਯਾ ਸੰਗ ਅਤ ਮੁਰ ਪਿਆਰ ਤਾਤੇ ਮੁਖ ਚੁੰਬਤ ਹੁਦੀ ਸੁਧ ਕੀ ਜਨ ਅਨੁਹਾਰ ਚਉਪਈ ਨਿਰਪ ਕੇ ਸਾਜ ਹੈ ਜੀ ਆਈ ਪੂਤ ਜਾਨ ਚੁੰਬਨ ਮੁਖ ਧਾਈ ਕੋਪ ਜੋ ਹਤਾ ਤਜ ਦੀ ਨਾ ਭੇਦ ਭੇਦ ਕਛੂ ਨਹਿ ਚੀਨਾ ਦੋਹਰਾ ਇਹ ਛਲ ਬੰਗਸ ਰਾਏ ਕਹ ਰਾਖਾ ਆਪਣੇ ਧਾਮ ਦਿਨ ਕਹ ਪੂਤ ਉਚਾਰੀ ਨਿਸ ਕਹ ਭੋਗੈ ਬਾਮ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 295 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਬੰਗਸ ਸੈਨ ਬੰਗਸੀ ਰਾਜਾ ਸਦਰ ਪਰੇ ਜਾ ਕੇ ਸਭ ਸਾਜਾ ਬੰਗਸ ਦੇ ਕੋ ਕਰ ਰਾਣੀ ਜਿਹ ਲਖਨਾਰ ਤ੍ਰਿਲੋਕ ਰਿਸਾਨੀ ਤਾਂ ਬਸਤੇ ਇੱਕ ਸ਼ਾਹ ਦੁਲਾਰੀ ਰੂਪਮਾਨ ਗਤਮਾਨ ਉਜਿਆਰੀ ਕਾਹੇ ਮੰਗਲਾ ਦੇਈ ਨਾਮਾ ਜਾ ਸਮ ਨਹੀਂ ਕਾਮ ਕੀ ਕਾਮਾ ਤਹਾ ਇਕ ਆਏ ਗਿਓ ਬਨਜਾਰਾ ਮੋਤਨ ਲਾਦੇ ਉਸ਼ਟ ਹਜ਼ਾਰਾ ਔਰ ਦਰਬ ਕੀ ਟੋਟ ਨਾ ਕੋਈ ਲਖੈ ਸੋ ਰਾਤ ਰੀਜ ਕਰ ਸੋਈ ਅੜਿਲ ਜਵੈ ਮੰਗਲਾ ਦੇਵ ਸੋ ਸਹੁ ਨਿਹਾਰਿਓ ਇਹ ਆਪਣੇ ਚਿਤ ਮੈਂ ਚਤੁਰ ਵਿਚਾਰਿਓ ਕਰਤ ਵਈ ਮਿਜਮਾਨੀ ਸਦਨ ਬੁਲਾਏ ਕੈ ਹੋ ਭਰਾਤ ਤਵਨ ਕੇ ਆਇਓ ਦਿਓ ਉਡਾਇ ਕੈ ਪਾਂਦ ਪਾਂਦ ਕੇ ਭੋਜਨ ਕਰੇ ਬਨਾਏ ਕੈ ਤਰਹ ਤਰਹ ਕੇ ਆਨੇ ਅਮਲ ਛਿਨਾਏ ਕੈ ਆਨ ਤਵਨ ਢਿਗ ਰਾਖੇ ਕੰਚਨ ਥਾਰ ਪਾਰੇ ਹੋ ਸਾਤ ਬਾਰ ਮਦੀਨ ਅੰਤੇ ਮਦਹਿ ਚੁਆਏ ਕਰੇ ਪ੍ਰਥਮ ਕਰਿਓ ਤਿਨ ਭੋਜਨ ਬਿਜਿਆ ਪਾਨ ਕਰੇ ਬਹੁਰ ਪਿਓ ਮਦ ਬਡੇ ਬਡੋ ਪਿਆਲਾਨ ਭਰ ਜਬ ਰਸ ਮਸ ਭੇ ਤਰਨ ਤਵੈ ਐਸੋ ਕੀਓ ਪਗਰ ਪੁਜਾ ਦੇ ਸਾਹੋ ਸੇਜ ਉਪਰ ਲਿਓ ਤਾਸੋ ਕਹਾ ਕੇ ਆਓ ਕਾਮ ਕ੍ਰੀੜਾ ਕਰੈ ਪਾਂਤ ਪਾਂਤ ਤਨ ਤਾਪ ਮਦਨ ਕੋ ਹਮ ਹਰੈ ਮੈਂ ਤਰਨੀ ਤੈ ਤਰਨ ਕਹਾ ਚਕ ਚਿਤ ਰਹਿਓ ਹੋ ਹਮ ਤੁਮ ਰਵੈ ਸੋ ਆਜ ਚੰਚਲਾ ਅਸ ਕਹਿਓ ਚਉਪਈ ਸ਼ਾਹੋ ਤਮਨ ਕੀ ਬਾਤ ਨਾ ਮਾਨੀ ਅਦਿਕ ਮੰਗਲਾ ਭਈ ਖਿਸਾਨੀ ਅਦਕ ਕੋਪ ਕਰ ਹੇਤ ਵਿਸਾਰਾ ਅਰਧਾ ਅਰਧ ਚੀਰ ਤੇ ਡਾਰਾ ਲੂਟ ਲਿਓ ਤਾਂ ਕੋ ਸਭ ਹੀ ਧਨ ਘੋਰ ਅਪਰਾਧ ਕੀਓ ਪਾਪੀ ਇਨ ਯਾ ਕਹ ਚੀਰ ਮਤ ਗਜ ਡਾਰਾ ਕਿਨੂ ਪੁਰਖ ਨਾ ਕਰੀ ਨਿਵਾਰਾ ਵਾਰਸ ਭਈ ਆਵਤਾ ਕੀ ਤਿਯ ਮਾਤਰਾ ਲਈ ਮਾਰਤਾ ਕੋ ਜੀਏ ਭੇਦ ਅਭੇਦ ਨਾ ਕਿਨੂ ਵਿਚਾਰਾ ਭੋਗ ਨਾ ਕੀਆ ਤਿਸੈ ਕੋ ਮਾਰਾ ਦੋਹਰਾ ਇਹ ਛਲ ਮਾਰਾ ਤਾਹੇ ਕੋ ਜੋ ਨ ਰਮਾ ਤਿਹ ਸੰਗ ਸੋ ਕਬ ਸਿਆਮ ਪੂਰਨ ਪਇਓ ਤਬ ਹੀ ਕਥਾ ਪ੍ਰਸੰਗ ਇਤ ਸ੍ਰੀ ਚਿਤ੍ਰਪਖਿਆਨੇ ਤ੍ਰਿਆ ਚਿਤਰੇ ਭੂ ਮੰਤਰੀ ਸੰਵਾਦੇ 296 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਵਿਜੈ ਸੂਰ ਖੱਤਰੀ ਇਕ ਰਹੈ ਸਿਧ ਤਾ ਕਹ ਜਗ ਕਹੈ ਸ਼ਮਸਦੀਨ ਦਿੱਲੀ ਦੀਵਾਨਾ ਜਾਣਤ ਸਕਲ ਰਾਵ ਰਾਣਾ ਲਛਮਨ ਸੈਨ ਧਾਮ ਸੁਤ ਸੁਭ ਮਾਤੇ ਬੱਜਰ ਸੈਨ ਦੂਸਰੇ ਵਿਕਟ ਮਾਤੇ ਦੋਹਤਾ ਇਕ ਤਾ ਕੇ ਨਰੀ ਨਾਗਨੀ ਸਮ ਨਹਿ ਜਾ ਕੇ ਸ਼ਮਸਦੀਨ ਦਿੱਲੀਸ ਜਵਾਨਾ ਮਾਨ ਧਿਆਨ ਦੇਸ ਜੇ ਨਾਨਾ ਏਕ ਦਿਵਸ ਹੋ ਗਇਓ ਸ਼ਿਕਾਰਾ ਜਾਂ ਦਸੂਤੀ ਕਹਿਰੀ ਬਾਰਾ ਤਹੀਂ ਦਿੱਲੀ ਸਾਹਿਬ ਚਲ ਗਇਓ ਜਾਂ ਸਿੰਘਨੀ ਚਿਤਵਦ ਭਇਓ ਸਿੱਧ ਪਾਲ ਲੀਏ ਆਪਣੇ ਸੰਗਾਇਓ ਲੀਏ ਅਨਗਨ ਚਤੁਰੰਗਾ ਤਾ ਪਰ ਕਰੀ ਝੁਕਾਵਤ ਭਇਓ ਕੇ ਹਰਿ ਸਮੈ ਜਨਮ ਤਬ ਲਇਓ ਅਰਧ ਰਹਾ ਤਨ ਮਾਤ ਕੋ ਖੂਤਰੇ ਅਰਧਾ ਨਾ ਕਰ ਗਜ ਮਸਤਕ ਪਰ ਤਨ ਇੱਕ ਭਾਟ ਕੌਤ ਕਿਆ ਸਲਾਹਾ ਹਜ਼ਰਤ ਸੁਣ ਦੋਹਰਾ ਕਹਾ ਸੋ ਮੈਂ ਕਹਿ ਤੂੰ ਸੁਨੋ ਪਿਆਰੇ ਜੋ ਤਿਨ ਸ਼ਾਹ ਨਾ ਚਿਤ ਤੇ ਟਾਰੇ ਦੋਹਰਾ ਸਿੰਘ ਸਾ ਪੁਰਸ਼ ਪਦਮਨੀ ਇਨਕਾ ਇਹ ਸੁਭਾਓ ਜਿਉ ਜਿਉ ਦੁਖ ਗਾੜੋ ਪਰੈ ਤਿਉ ਤਿਉ ਆਗੇ ਪਾਓ ਚਉਪਈ ਪਾਠ ਜਬੈ ਇਹ ਭਾਂਤ ਉਚਾਰਾ ਹਜਰਤ ਬਚਨ ਸ਼ਰਵਣ ਇਹ ਧਾਰਾ ਜਬ ਆਪਣੇ ਮਹਲਨ ਮਹਿ ਆਇਓ ਸਿਧ ਬਾਲ ਕਹ ਬੋਲ ਪਠਾਇਓ ਤਾਸੋ ਇਹ ਬਿਦਨਾਥ ਬਖਾਨਾ ਤੈ ਹੈ ਮੋਰ ਵਜੀਰ ਸਿਆਣਾ ਅਬ ਕਛ ਆਸ ਤੁਮ ਕਰੋ ਉਪਾਈ ਜਾਤੇ ਮਿਲੈ ਪਦਮਨੀ ਆਈ ਸਿੱਧ ਬਾਲ ਇਹ ਭਾਂਤ ਉਚਾਰਾ ਸੁਨ ਹਜ਼ਰਤ ਜੂ ਬਚਨ ਹਮਾਰਾ ਸਭ ਆਪਣੀ ਤੁਮ ਸੈਨ ਬੁਲਾਵੋ ਮੋਏ ਸਿੰਗਲਾ ਦੀਪ ਬਠਾਓ ਜੋ ਤੁਮਰੀ ਆਗਿਆ ਕਹ ਪਾਉ ਅਮਿਤ ਸੈਨ ਲੈ ਤਹਾਂ ਸਿਧਾਉ ਖੜਗ ਸਿੰਗਲਾ ਦੀਪ ਮਚੈ ਹਉ ਜਿਉ ਤਿਉ ਕਹਿ ਪਦਮੁਨੀ ਲੈ ਹਉ ਯੋ ਕਹਿ ਗਿਓ ਧਾਮ ਜਬ ਰਾਜਾ ਬਾਜਤ ਭਾਂਤ ਅਨੇਕਨ ਬਾਜਾ ਬੈਰੀ ਹਤੋ ਤਹਾਂ ਇਕ ਤਾਕੋ ਭੇਦ ਕਹਾ ਹਜਰਤ ਪੈਵਾ ਕੋ ਏਕ ਧਾਮ ਦੋਇਤਾ ਹੈ ਜਾਕੇ ਕੇ ਪਰੀ ਪਦਮਨੀ ਤੁਨ ਨਾ ਤਾਕੇ ਪਠੈ ਮਨੁਛ ਤੇ ਹੀਰ ਮੰਗਾਵੋ ਤੇ ਪਾਛੇ ਪਦਮੁਨ ਖੁਜਾਵੋ ਹਜ਼ਰਤ ਸੁਣਤ ਜਵੈ ਐਸੇ ਪਇਓ ਤਤ ਸਿਰ ਦੂਤੀ ਤਾਂ ਪਠੈਓ ਚਤੁਰ ਚਤੇਰੀ ਰੂਪ ਉਜਿਆਰੀ ਵਿਸ਼ਕਰਮਾ ਕੀ ਜਾਨ ਕੁਮਾਰੀ ਇਕ ਚਤੁਰਾਰ ਦੁਤੀਆ ਚਤੇਰੀ ਪ੍ਰਤਿਮਾ ਦੁਤੀਆ ਮਦਨ ਜਨ ਕੇਰੀ ਗੌਰ ਬਰਨ ਖਾਏ ਪਾਨਾ ਜਾਨ ਗਿਚੜਾ ਚੰਦ ਅਸਮਾਨਾ ਤਾਕੇ ਕੇ ਧਾਮ ਚਤੇਰਨ ਗਈ ਲਿਖ ਲਿਆਵਤ ਪ੍ਰਤਿਮਾ ਤਿਹ ਭਈ ਜਬ ਲੈ ਕਰ ਕਰ ਸ਼ਾਹ ਨਿਹਾਰੀ ਜਾਨਕ ਤਾਨ ਕਟਾਰੀ ਮਾਰੀ ਸਭ ਸੁਧ ਗਈ ਮਤ ਹੋਇ ਝੂਮਾ ਘਾਇ ਲੱਗੇ ਘਾਇਲ ਜਨ ਘੂਮਾ ਤਨ ਕੀ ਰਹੀ ਨਾ ਤਨਕ ਸੰਭਾਰਾ ਜਨ ਡਸ ਗਇਓ ਨਾ ਕੌਂਡਿਆਰਾ ਇੱਕ ਦਿਨ ਕਰੀ ਸ਼ਾਹ ਮਿਜਮਾਨੀ ਸਾਪੁਰ ਨਾਰ ਧਾਮ ਬਹਿਆਨੀ ਸਿੱਧ ਪਾਲਗੀ ਸੁਤਾ ਜਵਾਈ ਸਗਲ ਦੀਪ ਜਿਉ ਸਵਾ ਸੁਹਾਈ ਛਿਦਰ ਬੀਜ ਕਰ ਤਾਹੇ ਨਿਹਾਰਾ ਹਜਰਤ ਪਇਓ ਤਵੈ ਮਤਵਾਰਾ ਮਨ ਤਰਨੀ ਕੇ ਰੂਪ ਵਿਕਾਨਿਓ ਮ੍ਰਿਤਕ ਸੋ ਤਨ ਰਹਿਓ ਪਛਾਨਿਓ ਹਜਰਤ ਸਗਲ ਪਠਾਨ ਬੁਲਾਏ ਸਿੱਧ ਪਾਲ ਕਹਿ ਤਾਮ ਪਠਾਏ ਕਹਿ ਆਪਣੀ ਦੁਹਿਤਾ ਮੋਇ ਦੀ ਜੈ ਨਾ ਤਰ ਮੀਜ ਮੂੜ ਪਰ ਲੀਜੈ ਸਕਲ ਪਠਾਨ ਤਵਨ ਕੇ ਗਏ ਹਜ਼ਰਤ ਕਹੀ ਸੋ ਭਾਖਤ ਭੈ ਸਿੱਧਵਾਲ ਧਨ ਭਾਗ ਤੇ ਹਾਰੇ ਗ੍ਰਹਿ ਆਵੇਗੇ ਸ਼ਾ ਸਵਾਰੇ ਸਿੱਧ ਪਾਲ ਐ ਸੋ ਜਬ ਸੁਨਾ ਅਤਿ ਦੁਖ ਤੋ ਹੈ ਮਸਤਕ ਤੁ ਨਾਮ ਦੈਵ ਕਵਨ ਗਤ ਕਰੀ ਹਮਾਰੀ ਗ੍ਰਹਿ ਆਸੀ ਉਪਜੀ ਸਤਾ ਦੁਖਾਰੀ ਜੋ ਨਾ ਦੇਸ ਤੋ ਬਿਗਰਤ ਕਾਜਾ ਜਾਤ ਪੈ ਛਤਰਿਨ ਕੀ ਲਾਜਾ ਮੁਗਲ ਪਠਾਨ ਤੁਰਕ ਘਰ ਮਾਹੀ ਅਬ ਲਗ ਗਈ ਛਤਰਾਨੀ ਨਾਈ ਛਤਰਿਨ ਕੇ ਅਬ ਲੱਗੇ ਨਾ ਪਈ ਦੋਹਿਤਾ ਕਾਰ ਤੁਰਕ ਕਹ ਦਈ ਰਾਜਪੂਤਨ ਕੇ ਹੋਤ ਹਾਈ ਪੁਤਰੀ ਧਾਮ ਵਲੇਚ ਪਠਾਈ ਹਾਡਨ ਏਕ ਦੂਸਰਨ ਖਤਰੀ ਤੁਰਕਨ ਕਹੈ ਇਨ ਦਈ ਨਾ ਪੁਤਰੀ ਜੋ ਛਤਰੀ ਅਸ ਕਰਮ ਕਮਾਵੇ ਕੁੰਭੀ ਨਰਕ ਦੇਹ ਜੁਤ ਜਾਵੇ ਜੋ ਨਰ ਤੁਰਕਹ ਦੇ ਦੁਲਾਰੀ ਤ੍ਰਿਗ ਤ੍ਰਿਗ ਜਗ ਤੇਹ ਕਰ ਤੂ ਚਾਰੀ ਲੋਕ ਪਰਲੋਕ ਤਾਹੇ ਕਉ ਜੈ ਹੈ ਛਤਰੀ ਸੁਤਾ ਤੁਰਕ ਕਹਦੈ ਹੈ ਹਾਡੀਆਂ ਸੁਤਾ ਤੁਰਕ ਨੈ ਦਈ ਛਤਰਾਣੀ ਤੁਰਕਨੀ ਨਾ ਭਈ ਕਾਛ ਰਜਪੂਤਨ ਲਾਜ ਗਵਾਈ ਰਾਣੀ ਤੇ ਬੇਗਮਾ ਕਹਾਈ ਆਬ ਮੈਂ ਧਰੈ ਇਹੋ ਨਿਜ ਬੁੱਧਾ ਮੰਡੋ ਵੀਰ ਖੇਤ ਮੈਂ ਕਰਦਾ ਪਹਿਰ ਕੌਜ ਕਰ ਖੜਗ ਸੰਭਾਰੋ ਚੁਨ ਚੁਨ ਆਜ ਪਖਰਿਆ ਮਾਰੋ ਤਬ ਕੰਨਿਆ ਨਿਜ ਪਿਤਾ ਹਕਾਰਾ ਇਹ ਵਿਦਤਾ ਸੋ ਮੰਤਰ ਉਚਾਰਾ ਤਾਤ ਤਨਕ ਚਿੰਤਾ ਨਹਿ ਕਰੀਐ ਸਨਮੁਖ ਪਾਤਸ਼ਾਹ ਸੋ ਲਰੀਐ ਅੜੇ ਬੋਲ ਸਦਾ ਥਿਰ ਰਹਿ ਦੇਸ ਰੇ ਜਾਏ ਹੈ ਕਰੇ ਕਰਮ ਛਤਰਨ ਕੇ ਚਾਰਨ ਗਾਏ ਹੈ ਤਾਤ ਨਾ ਮੋਕੋ ਦੀਜੈ ਆਹੋ ਕੀਜੀਐ ਹੋ ਦਾਨ ਕਿਰਪਾਨ ਤੂੰ ਜਗ ਮੈਂ ਜਸ ਲੀਜੀਐ ਖੜਗ ਹਾਸ ਜਿਨ ਤਜੋ ਖੜਗ ਧਾਰਾ ਸੋ ਭਾਜ ਨਾ ਚਲਿਓ ਤਾਤ ਮੰਡ ਰਣ ਕੋ ਰਹੋ ਪਠੇ ਪਖਰੀਆ ਹਨਿਓ ਵਿਸਕ ਪ੍ਰਹਾਰ ਕਰ ਹੋ ਮਾਰ ਹਰਨ ਕੋ ਮਰਿਓ ਹਮੈ ਸੰਘਾਰ ਕਾਰੇ ਚਉਪੀ ਸੁਨੋ ਪਿਤਾ ਇਕ ਕਰੋ ਉਪਾਈ ਸ਼ਮਸਦੀਨ ਕਹਲੇ ਹੋ ਬੁਲਾਈ ਜਬ ਆਵੇ ਤਾ ਪਗਰ ਸੰਗਰ ਯਹੁ ਬਹਰੋ ਨਿਕਸ ਜੁਦ ਕੋ ਕਰਿਓ ਸਿੱਧ ਪਾਲ ਤਵ ਐਸ ਵਿਚਾਰੀ ਭਲੀ ਬਾਤ ਇਨ ਸੁਤਾ ਉਚਾਰੀ ਅੰਤਹਪੁਰ ਤੇ ਬਾਹਰ ਆਇਓ ਬੋਲ ਪਠਾਨਣ ਐਸ ਜਤਾਇਓ ਇਹ ਹੈ ਪ੍ਰਭ ਕੇ ਬੜੇ ਬਨਾਏ ਹਮ ਤੁਮ ਇਹ ਇਨ ਕੇ ਪਗ ਲਾਏ ਜੋ ਇਨ ਕਹਾ ਬਹਿ ਮਨ ਮਾਨਾ ਸਿਰ ਪਰ ਹੁਕਮ ਸ਼ਾਹ ਕੋ ਆਨਾ ਤਬ ਮਿਲ ਖਾਨ ਸ਼ਾਹ ਕੇ ਗਏ ਅਤ ਹੀ ਹਿਰਦੈ ਅਨੰਦਿਤ ਭੈ ਤੁਰਕਾ ਨੂੰ ਸੁਤਾਨਾ ਦਈ ਹਾਸ ਹੈ ਇਨੈ ਭਲੀ ਇਹ ਭਈ ਦੁਹਿਤਾ ਇਤੈ ਪਤਹਿ ਸਮਝਾਵੇ ਛਤਰੀ ਜਨਮ ਫੇਰ ਨਹਿ ਅਬ ਲੋ ਐਸੀ ਬਾਤ ਨਾ ਭਈ ਤੁਰਕਨ ਕੇ ਛਤਰਾਨੀ ਗਈ ਤਾਤੇ ਮੋਹਿ ਨਾ ਦੀਜੈ ਤਾਤਾ ਮੁੰਡਹੁ ਜੁਧ ਹੋਤੀ ਪ੍ਰਾਤਾ ਚਲ ਹੈ ਕਥਾ ਸਦਾ ਜਗ ਮਾਹੀ ਪ੍ਰਾਤ ਪਠਾਨ ਕੇ ਛਤਰੀ ਨਾਹੀ ਪਹਿਰੋ ਕੋਚ ਬਜਾਏ ਨਗਾਰੇ ਪੀ ਪੀ ਅਮਲ ਹੋ ਮਤਵਾਰੇ ਪ੍ਰਾਤ ਮਚਤ ਹੈ ਜੁਧ ਅਪਾਰਾ ਵਹਿ ਹੈ ਅੰਧ ਧੁੰਦ ਵਿਕਰਾਰਾ ਪਾਤਸ਼ਾਹ ਸੰਗ ਹੈ ਸੰਗਰਾਮਾ ਸਭ ਹੀ ਕਰੋ ਸ੍ਰੀ ਜਾਮਾ ਟਾਂਕ ਆਫੂਐ ਤੁਰੈ ਨਚਾਵੋ ਸਾਂਗ ਝਲਕਤੀ ਹਾਥ ਫਿਰਾਵੋ ਪ੍ਰਥਮ ਤਿਆਗ ਪ੍ਰਾਨਨ ਕੀ ਆਸਾ ਬਾਹੋ ਖੜਗ ਸਕਲ ਤਜ ਤਰਾਸਾ ਪੋਸਤ ਭਾਂਗ ਅਫੀਮ ਚੜਾਵੋ ਰੇਤੀ ਮਾਜ ਚਰਿਤਰ ਦਿਖਾਵੋ ਹਜ਼ਰਤ ਜੋਰ ਤਹਾਂ ਦਲ ਆਇਓ ਸਗਲ ਵਿਆਹ ਕੋ ਸਾਜ ਬਨਾਇਓ ਸਿੱਧ ਪਾਲ ਕੇ ਜਬ ਘਰ ਆਏ ਪੁਨ ਕੰਨਿਆ ਅਸ ਬਚਨ ਸੁਨਾਏ ਅੜਿਲ ਗ੍ਰਹਿ ਆਵੇ ਜੋ ਛਤਰ ਨਾ ਤਾਏ ਸੰਗਾਰੀਐ ਧਾਮ ਗਏ ਇਹ ਮਾਰੋ ਮੰਤਰ ਵਿਚਾਰੀਐ ਲక్ష్మణ ਪੁੱਤਰੈ ਢਾਰ ਡੋਰ ਦੀਏ ਤ੍ਰੀ ਉਚਾਰੇ ਹੋ ਸੰਗ ਸਤ ਸਹਿ ਖਤਰੇ ਟਾ ਗਇਓ ਤ੍ਰੀ ਭੇਸ ਧਾਰੇ ਚਉਪਈ ਜਬ ਤੇ ਜਾਤ ਧਾਮ ਤੇ ਪਏ ਤਬ ਤਾਕੇ ਮੰਦਰ ਮੋਐ ਲੁਬਦਮਾਨ ਹੋਇ ਹਾਥ ਚਲਾਇਓ ਲਛਮਣ ਕਾੜ ਕਟਾਰੀ ਘਾਇਓ ਤਾ ਕਹ ਐਸ ਕਟਾਰੀ ਮਾਰਾ ਬਹੁਰ ਨਾ ਹਜਰਤ ਬੈਨ ਉਚਾਰਾ ਤਾ ਕਹ ਮਾਰ ਭੇਸ ਨਰ ਧਾਰੋ ਲੋਗਨ ਮੈਂ ਇਹ ਬਾਤ ਵਿਚਾਰੋ ਮੋਹੇ ਅਮਲ ਕੇ ਕਾਜ ਪਠਾਵਾ ਤੁਮ ਤਨ ਇਹ ਵਿਦਿਆਪ ਕਹਾਵਾ ਕਾਮ ਆਵਨੇ ਕੋਈ ਨਾ ਪਾਵੇ ਜੋ ਆਵੇ ਸੋ ਜਾਨ ਗਵਾਵੇ ਇਹ ਛਲ ਲਾਗ ਨੇ ਆਇਓ ਚੋਬਦਾਰ ਨਹਿ ਕਿਨੀ ਹਟਾਇਓ ਜਬ ਹੀ ਕੁਮਕ ਆਪਣੀ ਗਇਓ ਤਬ ਹੀ ਅਮਿਤ ਕੁਲਾਹਲ ਭਇਓ ਬਾਜੈ ਲਗੇ ਤਹਾਂ ਸ਼ਦਿਆਨੇ ਬਾਜਤ ਤਿਉ ਪਵਨ ਮਹਿ ਜਾਣੇ ਢੋਲ ਮਿਰਦੰਗ ਮੁਚੰਗ ਨਗਾਰੇ ਮੰਦਲ ਧੂਰੋ ਪੰਗ ਅਪਾਰੇ ਦੋਹਰਾ ਬਜੈ ਤਮਾਮਾ ਜਬ ਲਗੇ ਸੁਨ ਮਾਰੂ ਤੁਨੇ ਕਾਨ ਖਾਨ ਖਵੀਨ ਜਿਤੇ ਹੁਤੇ ਟੂਟ ਪਰੇ ਤਹਾਨ ਚੌਪਈ ਐਸੋ ਕਵਨ ਦਵੈਖਨੀ ਜਾਇਓ ਜਿਨੈ ਜੁਝੁਆ ਯਹਾਂ ਬਜਾਇਓ ਐਸਾ ਭਇਓ ਕੌਣ ਮਤਵਾਲਾ ਜਹਾ ਮੂਰਖ ਨੈ ਸੂਜਿਤ ਚਾਲਾ ਇਹ ਵਿਦ ਭਾਗ ਖਾਨ ਸਭ ਧਾਏ ਬਾਂਦੇ ਚੁੰਗ ਚੌਪ ਤਨ ਆਏ ਸ਼ਮਸ਼ਦੀਨ ਲਛਮਨ ਜਹ ਕਾਇਓ ਤੇ ਠਾਂ ਸਗਲ ਸੈਨ ਮਿਲਿਆਇਓ ਲੋਦੀ ਸੂਰ ਨਿਆਜੀ ਚੱਲੇ ਲੀਨੇ ਸੰਗ ਸੂਰਮਾ ਭਲੇ ਦਾਉ ਜਈ ਰੁਹੇਲੇ ਆਏ ਦੀਨ ਤੁਰੈ ਨਚਾਏ ਦੋਹਰਾ ਬਾਵਨ ਖੇਲ ਪਠਾਨ ਤਾ ਸਭੈ ਪਰੈ ਅਰਿ ਰਾਏ ਭਾਂਤ ਭਾਂਤ ਬਾਨਾ ਵਧੇ ਗਨਨਾ ਗਨੀ ਨ ਜਾਏ ਚਉਪਈ ਪਖਰਿਆਰੇ ਦਵਾਰਨ ਨਹਿ ਮਾਵੈ ਜਾਂ ਤਾਂ ਪਟ ਤੁਰੰਗ ਨਚਾਵੇਂ ਬਾਨਨ ਕੀ ਆਂਧੀ ਤਾਹ ਆਈ ਹਾਥ ਪਸਾਰਾ ਲਖਾ ਨ ਜਾਈ ਇਹ ਬਿਦਸ਼ੋਰ ਨਗਰ ਮੈਂ ਪਇਓ ਜਨ ਰਾਵੇ ਉਲਟ ਪਲਟ ਹੋਇ ਗਇਓ ਜੈਸੇ ਜਲ ਦੀਵਾਰ ਪਰ ਹਰੈ ਉਛਰ ਉਛਰ ਮਖਰੀ ਜਿਉ ਮਰੈ ਜੇ ਬਿਦ ਨਾਵ ਨਦੀ ਕੀ ਤਾਰਾ ਬਹੀ ਜਾਤ ਕੋ ਨਹਿ ਰਖਵਾਰਾ ਤੈਸੀ ਦਸਾ ਨਗਰ ਕੀ ਪਈ ਜਨ ਬਿਨ ਸਕਰ ਸਚੀ ਹੋਇ ਗਈ ਦੋਹਰਾ ਇਹ ਦਿਸ ਸਭ ਛਤਰੀ ਚੜੇ ਉਹ ਦਿਸ ਚੜੇ ਪਠਾਨ ਸੁਨੋ ਸੰਤ ਚਿਤ ਦੈ ਸਵੈ ਜੇ ਵਿਦ ਭਇਓ ਨਿਦਾਨ ਭੁਜੰਗ ਪ੍ਰਿਆ ਚੰਦ ਜਵੈ ਜੋਰ ਬਾਨਾ ਅਨੀ ਖਾਨ ਆਏ ਤੈ ਛੋਵ ਛਤਰੀ ਸਵੈ ਬੀਰ ਧਾਏ ਚਲੇ ਬਾਣ ਐਸੇ ਤੂੰ ਔਰ ਭਾਰੇ ਲਗੈ ਅੰਗ ਜਾ ਕੇ ਨਾ ਜਾਹੀ ਨਿਕਾਰੇ ਤਵੈ ਲਛਮਣ ਕੁਮਾਰ ਜੂ ਕੋਪ ਕਹਿ ਕਹਿ ਹਨੇ ਖਾਨ ਵਾਨੀ ਸਭੈ ਸ਼ਸਤਰ ਲੈ ਕੈ ਕਿਤੇ ਖੇਤ ਮਾਰੇ ਪਰੇ ਵੀਰ ਐਸੇ ਵਿਰਾਜੈ ਕਟੇ ਇੰਦਰ ਕੇ ਖੇਤ ਜੈਸੇ ਪੀਏ ਜਾਨ ਭੰਗੈ ਮਲੰਗੈ ਪਰੇ ਹੈ ਕਹੂੰ ਕੋਟ ਸੌ ਦੀਨ ਸੀ ਸਹਿ ਚਰੇ ਹੈ ਕਹੂੰ ਉਸ਼ਟ ਮਾਰੇ ਸੋ ਲੈ ਭੂਮ ਤੋਪੈ ਕਹੂੰ ਖੇਤ ਖਾਂਡੇ ਲਸੈ ਗੰਗਨ ਧੋਪੈ ਕਹੂੰ ਬਾਨ ਕਾਟੇ ਪਰੇ ਭੂਮ ਐਸੇ ਬੋਇਓ ਕੋ ਕਿਰਸਾਨੈ ਕੱਢੇ ਈਕ ਜੈਸੇ ਕਹੂੰ ਲਹਿ ਲਹਿ ਪੇਟ ਮੈਂ ਜੋ ਕਟਾਰੀ ਮਨੋ ਮੱਛ ਸੋਹੈ ਬੱਧੇ ਬੀਚ ਜਾਰੀ ਕਿਤੈ ਪੇਟ ਪਾਟੇ ਪਰੇ ਖੇਤ ਬਾਜੀ ਕਹੂੰ ਮਤ ਦੰਤੀ ਫਿਰੈ ਛੂਚ ਤਾਜੀ ਕਹੂੰ ਮੁੰਡ ਮਾਲੀ ਪੁਆ ਮੁੰਡ ਮਾਲਾ ਕਹੂੰ ਭੂਤ ਓ ਪ੍ਰੇਤ ਨਾਚੈ ਵਿਤਾਲਾ ਕਹੂੰ ਦਾਤ ਕਾਢੋ ਫਿਰੈ ਦਾਤ ਭਾਰੇ ਬਮੈ ਸ੍ਰੋਣ ਕੇਤੇ ਪਰੇ ਖੇਤ ਮਾਰੇ ਕਹੂੰ ਤਾਜ ਡਾਰੇ ਜਿਰਾ ਖੋਰ ਐਸੇ ਬੱਗੇ ਬਿਉਧ ਭਾਰੇ ਸਮੈ ਸੀਤ ਜੈਸੇ ਤਹਾਂ ਬਾਜ ਹਾਥੀਨ ਕੀ ਸ੍ਰੋਣ ਧਾਰੈ ਪਰੈ ਜਿਉ ਫੁਹਾਰਾਂ ਨੂੰ ਕੀ ਫੁਹਾਰੈ ਪ੍ਰਰੈ ਕਾਲ ਸੋ ਜਾਨ ਦੂਜੋ ਭਇਓ ਹੈ ਜਹਾਂ ਕੋਟ ਸੂਰਾਨ ਸੂਰਾ ਖਇਓ ਹੈ ਤਹਾਂ ਕੋਟ ਸੌ ਕੇ ਸੁੰਡ ਕਾਟੇ ਕਹੂੰ ਬੀਰ ਮਾਰੇ ਗਿਰੇ ਕੇਤ ਫਾਟੇ ਕਹੂੰ ਖੇਤ ਨਾਚੈ ਪਠੇ ਪਖਰੀਆਰੇ ਕਹੂੰ ਮਾਰ ਬਾਜੈ ਉਠੈ ਨਾਦ ਭਾਰੇ ਕਹੂੰ ਸੰਖ ਭੇਰੀ ਤਹਾਂ ਨਾਦ ਬਾਜੈ ਹਸੈ ਗਰਜ ਠੋਕੈ ਭੁਜਾ ਭੂਬ ਗਾਜੈ ਨਗਾਰੇ ਨਫੀਰੀ ਬਜੈ ਝਾਂਜ ਭਾਰੀ ਹਠੇ ਰੋਸ ਕਹਿ ਕਹਿ ਤਹਾਂ ਛਤਰ ਧਾਰੀ ਕਹੂੰ ਭੀਮ ਭੇਰੀ ਬਜੈ ਰਾਗ ਮਾਰੂ ਨਫੀਰੀ ਕਹੂੰ ਨਾਏ ਨਾਦੈ ਨਗਾਰੂ ਕਹੂੰ ਬੇਰਿਓ ਬੀਨ ਬਾਜੈ ਸੁਰੰਗਾ ਰੁਚੰਗਾ ਮਿਰਦੰਗਾ ਉਪੰਗਾ ਮੁਚੰਗਾ ਛਿਰੋਖਾ ਤਰੇ ਜੋ ਮਚੀ ਮਾਰਿਆ ਸੀ ਪਈ ਦੇਵ ਦਾਨਵਾਨ ਕੀ ਹੈ ਨਾ ਤੈਸੀ ਨਾ ਸ੍ਰੀ ਰਾਮ ਔ ਰਾਮ ਨ ਜੁਧ ਐਸੋ ਕੀਓ ਭੀ ਮਹਾ ਭਾਰਤ ਹੈ ਮੈਂ ਸੋ ਤੈਸੋ ਤਹਾਂ ਵੀਰ ਕੇ ਤੇ ਖਰੇ ਗਾਲ ਮਾਰੈ ਕਿਤੇ ਬਾਣ ਛੋਡੈ ਕਿਤੇ ਸ਼ਸਤਰ ਧਾਰੈ ਕਿਤੇ ਨਾਰ ਕੇ ਭੇਸ ਕੋ ਸਾਜ ਲੈ ਕੇ ਚਲੇ ਛੋਰ ਬਾਜੀ ਹਠੀ ਬਾਜ ਕਹਿ ਕੈ ਕਿਤੇ ਖਾਨ ਖੇਦੇ ਕਿਤੇ ਖੇਤ ਮਾਰੇ ਕਿਤੇ ਖੇਤ ਮੈਂ ਖਿੰਗ ਖੱਤਰੀ ਲਤਾਰੇ ਜਹਾਂ ਵੀਰ ਬਾਕੇ ਹਠੀ ਪੂਤ ਕਾਏ ਤਹੀ ਗੋਲ ਬਾਂਧੇ ਚਲੇ ਸਿਖ ਆਏ ਜਵੈ ਸਿੱਧ ਪਾਲੈ ਪਠਾਨੋ ਨਿਹਾਰਾ ਕਿਨੀ ਹਾਥ ਲੈ ਨਾ ਥਿਆਰੈ ਸੰਭਾਰਾ ਕਿਤੇ ਭਾਜ ਚਾਲੇ ਕਿਤੇ ਖੇਤ ਮਾਰੇ ਪੁਰਾਣੇ ਪਲਾਸੀ ਮਨੋ ਬਾਏ ਡਾਰੇ ਹਠੇ ਦੇ ਜੁਝੇ ਸੇ ਸਵਾ ਖੇਤ ਮਾਰੇ ਕਿਤੇ ਖੋਦ ਕੈ ਕੋਟ ਕੇ ਮੱਧ ਡਾਰੇ ਕਿਤੇ ਬਾਂਧ ਲੈ ਕੈ ਕਿਤੇ ਛੋਰ ਦੀਨੇ ਕਿਤੇ ਜਾਨ ਮਾਰੇ ਕਿਤੇ ਰਾਖ ਲੀਨੇ ਤਿਸੀ ਕੋ ਹਨਾ ਖੱਗ ਜਉ ਨ ਉਚਾਇਓ ਸੋਈ ਜੀਵ ਵਾਚਾ ਜੋਈ ਭਾਜ ਆਇਓ ਕਹਾਂ ਲੋਗ ਨਾਉ ਪਇਓ ਜੁਦ ਭਾਰੀ ਲਖੇ ਲੋਹ ਮਾਚਾ ਕੁਪੇ ਛਤਰਦਾਰੀ ਕਿਤੇ ਨਾਦ ਨਾਦੈ ਕਿਤੇ ਨਾਦ ਪੂਰੈ ਕਿਤੇ ਜਵਾਨ ਜੂਝੈ ਬਰਹਿ ਹੇਰ ਸੂਰੈ ਕਿਤੇ ਆਨ ਕਹਿ ਕਹਿ ਕਿਰਪਾਨੈ ਚਲਾਵੈ ਕਿਤੇ ਆਨ ਗਾਜੈ ਕਿਤੇ ਭਾਜ ਜਾਵੈ ਜਵੈ ਸਿੱਧ ਪਾਲੈ ਸਵੈ ਖਾਨ ਮਾਰੇ ਲਏ ਛੀਨ ਤੈ ਤਾਜ ਬਾਜੀ ਨਗਾਰੇ ਉਤੇ ਦੂਰ ਬਾਸੀ ਤੇ ਖਾਨ ਘਾਏ ਗਿਰਿਓ ਸਿੱਧ ਪਾਲੈ ਕਰੀ ਮਤ ਨਿਆਏ ਜਿਤੇ ਖਾਨ ਭਾਜੇ ਤਿਤੇ ਫੇਰ ਢੂਕੇ ਚਹੂ ਔਰ ਗਾਜੈ ਹਥੀ ਸਿੱਧ ਜੂਕੇ ਕਹਾਂ ਜਾਏ ਗੋ ਛਤਰੀ ਜਾਣੇ ਨਾ ਦਹਿ ਹੈ ਇਹ ਛੇਤਰ ਮੈਂ ਛਿਪਰ ਤੋਹਿ ਆਜ ਛੈ ਹੈ ਸੁਨੇ ਬੈਨ ਐਸੇ ਪਰਿਓ ਕੋ ਬਸੂਰੋ ਸਵੈ ਸ਼ਸਤਰ ਸੋਢੀ ਮਹਾ ਲੋਹ ਪੂਰੋ ਦਇਓ ਸੈਨ ਕਉ ਆਏ ਸੈ ਆਪ ਹੀ ਯੋ ਕਪੀ ਮਾਨੀ ਕੋ ਕਹਿਓ RAM ਜੀਓ ਸੁਨੇ ਬੈਨ ਸੈਨਾ ਚਲੀ ਕੋਪ ਕਹਿ ਕੈ ਸਵੇ ਸ਼ਸਤਰ ਅਸਤਰਾਨ ਕੋ ਹਾਥ ਲੈ ਕੈ ਜਿਤੇ ਖਾਨ ਆਏ ਤਿਤੇ ਖੇਤ ਮਾਰੇ ਕਿਤੇ ਖੇਦ ਕੈ ਕੋਟ ਕੀ ਓਟ ਡਾਰੇ ਕਿਤੇ ਵੀਰਬਾਨ ਐਤ ਬਾਜੀ ਪਲਟੈ ਕਿਤੇ ਬਾਨੀਨ ਸੋਹਾਨ ਜੁਟੈ ਕਿਤੇ ਖੱਗ ਲੈ ਖਿੰਗ ਖਤਰੀ ਉਮੰਗੈ ਜਹਾਂ ਜੰਗ ਜੋਦਾ ਜਗੇ ਜੋਰ ਜੰਗੈ ਕੁਰੈ ਕੋਰ ਬਾਦ ਮਾਰੂ ਨਗਾਰੇ ਮਚੇ ਆਨ ਕਹਿ ਕਹਿ ਮਹਾਪੂਪ ਭਾਰੇ ਖੁੱਲੇ ਖੱਗ ਖੱਤਰੀ ਉਠੇ ਭੌਂਤ ਐਸੀ ਮਨੂ ਬਹਨ ਜਵਾਲਾ ਪ੍ਰਲੈ ਕਾਲ ਜੈਸੀ ਕਹੂੰ ਟੀਕ ਕਾਟੇ ਗਿਰੇ ਟੋਬ ਟੂਟੇ ਕਹੂੰ ਤਾਜ ਧਾਰੀ ਪਰੇ ਬਰਮ ਝੂਟੇ ਕਹੂੰ ਚਰਮ ਕਾਟੇ ਪਰੇ ਖੇਤ ਐਸੇ ਕਹੂੰ ਚੌਰ ਸੋ ਹੈ ਮਨੋ ਹੰਸ ਜੈਸੇ ਕਹੂੰ ਕੇਤ ਕਾਟੇ ਲਸੇ ਭੂਮ ਐਸੇ ਮਨੋ ਬਾਏ ਤੋਰੇ ਮਹਾ ਬ੍ਰਿਛ ਜੈਸੇ ਕਹੂੰ ਵਰਦ ਕਾਟੇ ਤਰੰਗੈ ਚਰੇ ਹੈ ਕਹੂੰ ਟੂਕ ਟੂਕ ਹੈ ਮਤੰਗੈ ਪਰੇ ਹੈ ਕਿਤੇ ਡੋਬ ਡੂਬੇ ਗਿਰੇ ਕੂਮ ਘੂਮੈ ਗਜੈ ਰਾਜ ਬਾਜੀ ਹਨੇ ਭੂਮ ਝੂਮੈ ਕਿਤੇ ਊਠ ਭਾਜੇ ਦੁਰੇ ਬੂਟ ਮਾਹੀ ਲਗੈ ਘਾਵ ਪੀਠੈ ਕੱਢੈ ਮੂੰਡ ਨਾਹੀ ਉਹ ਕੇਸ ਫਾਂਸੇ ਤ੍ਰਮੋ ਜਾਤ ਜੋਰੈ ਹਾਹਾ ਮੋਹੇ ਛਾੜੈ ਕਹੈ ਸਤਰੁ ਭੋਰੈ ਨਿਕਾਰੈ ਕਿਰਪਾਨੈ ਨਾ ਪਾਛੈ ਨਿਹਾਰੈ ਭਜੇ ਜਾਹੇ ਕਾਜੀ ਨਾ ਬਾਜੀ ਸੰਭਾਰੈ ਕਿਤੇ ਖਾਨ ਤੋਰੇ ਨਾ ਘੋਰੇ ਸੰਭਾਰੈ ਕਿਤੇ ਛੋਰ ਜੋਰੇ ਤ੍ਰਿਆ ਭੇਸ ਧਾਰੈ ਕਿਤੇ ਦੈ ਕੋਰੈ ਨਿਹੋਰੈ ਤਿਸੀ ਕੋ ਲੈ ਹਾਥ ਮੈਂ ਤੇਗ ਦੇਖੈ ਜਿਸੀ ਕੋ ਕਿਤੇ ਜੀਵ ਲੈ ਕੈ ਸਿਪਾਹੀ ਸਿਧਾਏ ਕਿਤੇ ਚੁੰਗ ਬਾਂਧੈ ਚਲੈ ਖੇਤ ਆਏ ਕਿਤਿਉ ਪ੍ਰਾਨ ਹੋ ਮੇਰਨ ਹੈ ਜਵਾਲ ਮਾਹੀ ਮਰੈ ਟੂਕ ਟੂਕ ਹੈ ਭਜੈ ਪੈ ਗੁਨਾਹੀ ਕਹਾਂ ਲੈ ਅਪਛਰਾਨ ਕੇਤੇ ਵਰੇ ਹੈ ਜਿਤੇ ਸਾਹੋਏ ਜੁਦ ਕਹਿ ਕਹਿ ਮਰੇ ਹੈ ਕਿਤੇ ਨਰਕ ਵਾਸੀ ਤਿਸੀ ਕਾਲ ਹੂਏ ਜਿਤੇ ਸੂਮ ਸੋਫੀ ਭੱਜੇ ਜਾਤ ਮੂਏ ਕਿਤੇ ਪੀਰ ਜੋਧਾ ਮਰੇ ਬਾਜ ਮਾਰੇ ਕਿਰੇ ਤਰਾਸ ਕਹਿ ਕਹਿ ਬਿਨਾ ਬਾਨ ਡਾਰੇ ਉਹ ਅਗਮ ਨੈ ਆਨ ਕੈ ਪ੍ਰਾਣ ਦੀਨੇ ਉਹ ਦੇਵ ਕੇ ਲੋਕ ਕੋ ਪੰਥ ਲੀਨੇ ਜਿਤੇ ਸੂਮ ਸੋਫੀ ਭਜੇ ਜਾਤ ਮਾਰੇ ਤਿਤੇ ਪੂਮ ਭੋਗੈ ਨਹੀਂ ਬਨ ਜਾਰੇ ਭਈ ਪੀਰ ਗਾਡੀ ਮਚੋ ਜੁਦ ਭਾਰੀ ਲਖੇ ਵੀਰ ਠਾਡੇ ਕਪੈ ਦੇਹ ਸਾਰੀ ਜਹਾਂ ਸਿੱਧ ਪਾਲੈ ਕਨੇ ਸੱਤਰ ਕੋਟੇ ਤਹਾਂ ਦੇਹ ਜੋ ਧਾਨ ਤੈ ਕੋਟ ਛੂਟੇ ਚਲੇ ਭਾਜ ਕੈ ਨਾ ਹਥਿਆਰੈ ਸੰਭਾਰਿਓ ਲਖੈ ਸ਼ਮਸ਼ਦੀਨੈ ਪਰਿਓ ਭੂਮ ਵਾਰਿਓ ਤਹਾਂ ਭਾਜ ਢਾਡੀ ਖਰੇ ਗੀਤ ਗਾਵੈ ਸੁਣਾਵੈ ਪ੍ਰਭੈ ਬਹਿਰ ਬ੍ਰਿੰਦੈ ਤਰਸਾਵੈ ਕਹੂੰ ਨਾਦ ਬਾਜੈ ਨਫੀਰੀ ਨਗਾਰੇ ਹਸੈ ਗਰਜ ਠੋਕੈ ਭੁਜਾ ਭੂਭ ਭਾਰੇ ਜਵੈ ਖਾਨ ਜੂਝੈ ਸਵੈ ਖੇਤ ਮਾਹੀ ਬੜੇ ਐਂਠਿਆਰੇ ਬਚੋ ਏਕ ਨਾਹੀ ਲਈ ਛੀਨ ਦਿੱਲੀ ਦਿੱਲੀ ਸੈ ਸੰਘਾਰਿਓ ਤਵੈ ਆਪਨੇ ਸੀਸ ਪੈ ਛਤਰ ਢਾਰਿਓ ਜਵੈ ਸਿੱਧ ਪਾਲੈ ਕਨੀ ਸੈਨ ਕੂਟੀ ਬਚੇ ਪ੍ਰਾਨ ਲੈ ਕੈ ਚਹੂੰ ਔਰ ਫੂਟੀ ਲਈ ਪਾਤਸ਼ਾਹੀ ਸਿਰੈ ਛਤਰ ਢਾਰਿਓ ਪਰਿਓ ਪਾਸ ਬਾਚਿਓ ਅਰਿਓ ਸੋ ਸੰਘਾਰਿਓ ਲਈ ਪਾਦਸ਼ਾਹੀ ਹਿਰਦੈ ਜੋ ਵਿਚਾਰਾ ਕਰਿਓ ਕਾਜ ਨੀਕੋ ਨਾਰਾ ਹੈ ਸੰਘਾਰਾ ਜਗਿਓ ਰਹਿਣ ਸਾਰੀ ਤਰਿਓ ਧਿਆਨ ਤਾਕੋ ਦਿਓ ਪਾਦਸ਼ਾਹੀ ਮਿਲੈ ਪ੍ਰਾਤ ਵਾਕੋ ਕਸਾਈਨ ਕੋ ਦਾਸ ਤੈ ਏਕ ਆਇਓ ਨਦੀ ਡਾਰਵੇ ਓਜਰੀ ਲੈ ਸਿਧਾਇਓ ਗਹਿਓ ਜਾਏ ਤਾਕੋ ਦਈ ਪਾਦਸ਼ਾਹੀ ਧਰਿਓ ਜੈਨ ਆਲਾ ਵਦੀ ਨਾਮ ਤਾਹੀ ਚਉਪਈ ਜਾਬੀ ਰਾਜ ਤਮਨ ਕਹਿ ਦਇਓ ਸੁਤਾ ਸਹਿਤ ਮਨ ਮਾਰਗ ਲਇਓ ਬਦਰਕਾਸ਼ ਮੈਂ ਕੀਆ ਪ੍ਰਵੇਸਾ ਦੁਹਤਾ ਸਹਿਤ ਅਤਿਤ ਕੇ ਭੇਸਾ ਦੁਹਰਾ ਜਬ ਬਹੁਤਾ ਤਪਸਾ ਕਰੀ ਪ੍ਰਗਟ ਪਈ ਜਗ ਮਾਏ ਬਰੰਗ ਬ੍ਰਿਹੂਤਾ ਸੋ ਕਹਿਓ ਜੋ ਤੁਹ ਸੁਤਾ ਸੁਹਾਏ ਚਉਪਈ ਮਈਆ ਇਹ ਧਾਨ ਮੋਹ ਦੀ ਜੈ ਰੱਛਾ ਆਪ ਮਾਰੀ ਕੀ ਜੈ ਛਤਰਾਨੀ ਗਹਿ ਤੁਰਕ ਨਾ ਜਾਏ ਮੋਹ ਬਰਦੇ ਹੋ ਇਹ ਜਗ ਮਾਏ ਚਰਨਨ ਰਹਿ ਤਿਹਾਰੈ ਚਿਤਾ ਗ੍ਰਹਿ ਮੈਂ ਹੋਏ ਅਨਗਨਤ ਬਿਤਾ ਸਤਰ ਨਾ ਜੀਤ ਹਮੈ ਕੋਈ ਜਾਏ ਤੁਮ ਮੈਂ ਰਹਿ ਮੋਰ ਮਨ ਮਾਏ ਜਗ ਮਾਤਾ ਐਸੇ ਵਰ ਦਿਓ ਤਿਨ ਕਾ ਰਾਜਾ ਸਾਮ ਕੋ ਕੀਓ ਅਬ ਲਗ ਰਾਜ ਤਹਾਂ ਤੈ ਕਰੈ ਦਿੱਲੀ ਪਦ ਕੀ ਕਾਨ ਨ ਤਰੈ ਕਿਨ ਕਹ ਰਾਜ ਭਵਾਨੀ ਦਿਓ ਤਿਨ ਤੇ ਛੀਨ ਨਾ ਕਿਨਹੂ ਲਿਓ ਅਵਲੋ ਕਰ ਤਹਾਂ ਕੋ ਰਾਜਾ ਰਿਦ ਸਿਦ ਸਭ ਹੀ ਘਰ ਸਾਜਾ ਪ੍ਰਥਮ ਦਿੱਲੀ ਸੋ ਪਿਤਾ ਜੁਜਾਇਓ ਉਨ ਦੇਵੀ ਤੇ ਅਸ ਵਰ ਪਾਇਓ ਅੰਗ ਦੇਸ ਕੇ ਪੈ ਨਿਰਪਾਰਾ ਇਹ ਛਲ ਅਬਲਾ ਧਰਮੂ ਵਾਰਾ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 297 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ